ਤੇ ਉਹ ਹਰ ਵਕਤ ਇਹ ਹੋਈ ਗਿਣਤੀ ਗਿੱਟੀਆਂ ਗਿਣਦੇ ਰਹਿੰਦੇ ਸਨ ਵੀ ਪਾਂਡਵਾਂ ਨੂੰ ਖਤਮ ਕਿਵੇਂ ਕੀਤਾ ਜਾਏ ਸੋ ਮੈਂ ਅਰਜ਼ ਕਰਾਂ ਅੱਗੇ ਕਹਿੰਦੇ ਨੇ ਭਲਾ ਬੁਰਾ ਨਾ ਕੋਈ ਯੁਧਿਸ਼ਟਰ ਹੈ ਤੇ ਦਰਜੋਧਨ ਕੋ ਭਲਾ ਨਾ ਦੇਖੈ ਦਰਜੋਧਨ ਦੇ ਅੰਦਰ ਬੁਰਾਈ ਸੀ ਦਰਜੋਧਨ ਦੀ ਦ੍ਰਿਸ਼ਟੀ ਵਿੱਚ ਬੁਰਾਈ ਹੈ ਤੇ ਉਹਨੂੰ ਭਲਾ ਕੋਈ ਨਹੀਂ ਦਿਸਦਾ ਤੇ ਯੁਧਿਸ਼ਟਰ ਦੀ ਦ੍ਰਿਸ਼ਟੀ ਵਿੱਚ ਭਲਾਈ ਆ ਉਹਨੂੰ ਬੁਰਾ ਕੋਈ ਨਹੀਂ ਦਿਸਦਾ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਮੈਂ ਇਹਦੇ ਤੇ ਅਰਜ਼ਾ ਕਰ ਰਿਹਾ ਅੱਗੇ ਕਹਿੰਦੇ ਨੇ ਭਲਾ ਬੁਰਾ ਪਰਵੰਨਿਆ ਭਾਲਣ ਗਏ ਨਾ ਦ੍ਰਿਸ਼ਟ ਹੈ ਕਿਸੇ ਸਾਧੂ ਸੀ ਕੋਈ ਉਹਨਾਂ ਆਪਣੇ ਚੇਲੇ ਨੂੰ ਭੇਜਿਆ ਅੱਜ ਬਾਜ਼ਾਰ ਜਾਓ ਕੀ ਲਿਆਉਣਾ ਜੀ ਕਹਿੰਦੇ ਨੇ ਇਸ ਤਰ੍ਹਾਂ ਹੈ ਜਿਹੜਾ ਤੈਨੂੰ ਬੁਰਾ ਮਨੁੱਖ ਦਿਸੇਗਾ ਨਾ ਉਹਨੂੰ ਜਰਾ ਮੇਰੇ ਕੋਲ ਫੜ ਕੇ ਲਿਆਵੀਂ ਸੰਤਾਂ ਨੇ ਵੇਖਿਆ ਵੇਖੀਏ ਇਹਦੀ ਬਿਰਤੀ ਕਿੱਥੋਂ ਕਰ ਪਹੁੰਚੀ ਹੈ ਇਹ ਕੀ ਕਰਦਾ ਇਹਦੀ ਪਹੁੰਚ ਕਿੱਥੋਂ ਤੱਕ ਹੈ ਇਹ ਸੰਤ ਬਣਿਆ ਕਿ ਨਹੀਂ ਬਣਿਆ ਪ੍ਰੀਖਿਆ ਕਰਨ ਲੱਗੇ ਨੇ ਚੇਲੇ ਨੂੰ ਭੇਜ ਦਿੱਤਾ ਬਾਜ਼ਾਰ ਵਿੱਚ ਸਾਰਾ ਦਿਨ ਫਿਰਿਆ ਹੁਣ ਬਾਜ਼ਾਰ ਵਿੱਚ ਕੋਈ ਦੁਨੀਆ ਦਾ ਅੰਤ ਨਹੀਂ ਹੁੰਦਾ ਬਹੁਤ ਭੀੜ ਹੁੰਦੀ ਹੈ ਸਾਰਾ ਦਿਨ ਫਿਰਦਾ ਰਿਹਾ ਤੇ ਸ਼ਾਮ ਨੂੰ ਖਾਲੀ ਘਰ ਆ ਗਿਆ ਆਸ਼ਰਮ ਤੇ ਪਹੁੰਚਾ ਸੰਤਾਂ ਨੇ ਪੁੱਛਿਆ ਤੈਨੂੰ ਭੇਜਿਆ ਸੀ ਕਿਸੇ ਵਾਸਤੇ ਕੀ ਲਿਆਇਆ ਕੋ ਤੂੰ ਇਕੱਲਾ ਕਿਉਂ ਆ ਗਿਆ ਕਹਿੰਦਾ ਜੀ ਆਪ ਨੇ ਤੇ ਬੁਰੇ ਨੂੰ ਦੇਖਣ ਵਾਸਤੇ ਭੇਜਿਆ ਸੀ ਅਖੇ ਹਾਂ ਕਹਿੰਦਾ ਜੀ ਮੈਨੂੰ ਬੁਰਾ ਨਹੀਂ ਲੱਭਾ ਕੋਈ ਵੀ ਮਹਾਤਮਾ ਕਹਿੰਦੇ ਨੇ ਬੁਰੇ ਕੋ ਢੂੰਡਣ ਚੱਲਾ ਬੁਰਾ ਨਾ ਮਿਲਿਆ ਕੋਈ ਜਦ ਦਿਲ ਦੇਖਾ ਆਪਣਾ ਤੇ ਕਹਿੰਦਾ ਮੁਝ ਸੇ ਬੁਰਾ ਨਾ ਕੋਈ ਦ੍ਰਿਸ਼ਟੀ ਵਿੱਚ ਭਲਾਈ ਆ ਗਈ ਇਹਨੂੰ ਬੁਰਾ ਨਹੀਂ ਦਿਸਿਆ ਕੋਈ ਸਾਰਾ ਦਿਨ ਲੱਭਦਾ ਰਿਹਾ ਕੋਈ ਬੁਰਾ ਨਹੀਂ ਦਿਸਿਆ ਤੇ ਜਵਾਬ ਦਿੱਤਾ ਮਹਾਰਾਜ ਮੈਂ ਤੇ ਸਾਰਾ ਦਿਨ ਫਿਰਦਾ ਰਿਹਾ ਮੈਨੂੰ ਬੁਰਾ ਨਹੀਂ ਦਿਸਿਆ ਜਦੋਂ ਮੈਂ ਆਪਣੇ ਵੱਲ ਵੇਖਿਆ ਤੇ ਮੇਰੇ ਵਰਗਾ ਬੁਰਾ ਕੋਈ ਵੀ ਨਹੀਂ ਸੰਸਾਰ ਵਿੱਚ ਮੈਂ ਹੀ ਸਭ ਤੋਂ ਬੁਰਾ ਹੈ ਦ੍ਰਿਸ਼ਟੀ ਵਿੱਚ ਭਲਾਈ ਆ ਗਈ ਨਾ ਜਦੋਂ ਇੱਥੇ ਪਹੁੰਚਿਆ ਤੇ ਫਿਰ ਬੁਰਾ ਨਹੀਂ ਦਿਸਿਆ ਕੋਈ ਸੋ ਮੈਂ ਅਰਜ ਕਰ ਰਿਹਾ ਸਾਂ ਇਸੇ ਤਰ੍ਹਾਂ ਹੀ ਹੁਣ ਜਿੱਥੇ ਸਤਿਗੁਰੂ ਇਹਨਾਂ ਦੇ ਦੋ ਰੂਪ ਨੇ ਸੰਸਾਰ ਵਿੱਚ ਵੇਦ ਸ਼ਾਸਤਰ ਤੇ ਗੁਰਬਾਣੀ ਨੇ ਜੋ ਗਾਇਨ ਕੀਤਾ ਹੈ ਸਤਿਗੁਰੂ ਦੀ ਮਹਿਮਾ ਗਾਇਨ ਕੀਤੀ ਹੈ ਉਹ ਇੱਕ ਬਹੁਤ ਹੀ ਉੱਤਮ ਤੇ ਉੱਚੀ ਤੋਂ ਉੱਚੀ ਹੈ ਗੁਰਬਾਣੀ ਨੇ ਗੁਰੂ ਤੇ ਪਰਮੇਸ਼ਰ ਨੂੰ ਇੱਕ ਮੰਨਿਆ ਪਰ ਮਨੁੱਖ ਨਹੀਂ ਮੰਨ ਸਕਿਆ ਮੈਂ ਦ੍ਰਿਸ਼ਟੀ ਦੀ ਗੱਲ ਕਰਨੀ ਹੈ ਗੁਰਬਾਣੀ ਵਿੱਚ ਗੁਰੂ ਤੇ ਪਰਮੇਸ਼ਰ ਇੱਕ ਹੈ ਬ੍ਰਹਮ ਦੇ ਦੋ ਰੂਪ ਮੰਨੇ ਨੇ ਇੱਕ ਹੈ ਪੂਰਨ ਬ੍ਰਹਮ ਇੱਕ ਹੈ ਪਾਰ ਬ੍ਰਹਮ ਇਹਦੇ ਵਿੱਚ ਇੱਕ ਨਿਰਗੁਣ ਹੈ ਤੇ ਇੱਕ ਸਰਗੁਣ ਹੈ ਪੂਰਨ ਬ੍ਰਹਮ ਕਿਨੂੰ ਕਹਿੰਦੇ ਨੇ ਜਿਹੜਾ ਪੂਰਿਆ ਹੋਇਆ ਜਿਹਨੂੰ ਕਹਿੰਦੇ ਨੇ ਜਲ ਥਲ ਮਈਲ ਪੂਰਿਆ ਸੁਆਮੀ ਸਿਰਜਣਹਾਰ ਜਲ ਥਲ ਮਈਲ ਪੂਰਿਆ ਰਵਿਆ ਵਿੱਚ ਵੜਾ ਉਹ ਜਿਹੜਾ ਪੂਰਿਆ ਹੋਇਆ ਜਿਹੜਾ ਕਣ ਕਣ ਵਿੱਚ ਹੈ ਉਹਦਾ ਨਾਮ ਹੈ ਪੂਰਨ ਬ੍ਰਹਮ ਤੇ ਜਿਹੜਾ ਪ੍ਰਗਟ ਰੂਪ ਹੈ ਉਹਦਾ ਨਾਮ ਹੈ ਪਾਰ ਬ੍ਰਹਮ ਦੋ ਰੂਪ ਭਾਈ ਗੁਰਦਾਸ ਸਿੱਖ ਤਾਂ ਕਹਿੰਦੇ ਨੇ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਵਿੱਚ ਜੋ ਲੋਕਾਂ ਨੂੰ ਦੱਸਿਆ ਜੋ ਪ੍ਰਚਾਰ ਕੀਤਾ ਉਹਨਾਂ ਨੇ ਤਕਰੀਬਨ 65 70 ਸਾਲ ਤੇ ਉਹਨਾਂ ਦਾ ਸਿਧਾਂਤ ਇਹ ਸੀ ਉਪਦੇਸ਼ ਇਹ ਕੀਤਾ ਕਿ ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ ਭਾਈ ਗੁਰਦਾਸ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਵੱਲੋਂ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਇਹ ਸੀ ਕਿ ਗੁਰਮਖੋ ਪਾਰ ਬ੍ਰਹਮ ਤੇ ਪੂਰਨ ਬ੍ਰਹਮ ਇਹ ਇੱਕ ਸ਼ਕਤੀ ਹੈ ਇਹਦੇ ਨਾਮ ਸਿਰਫ ਦੋ ਨੇ